ਰੀਦਾ ਰੁੱਤ ਫਿਰੀ ਬਣ ਕੰਬਿਆ ਭੱਤ ਪੱਤ ਝੜੇ ਚੜ ਪਾਏ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਿਥਾਉ ਨਾਹੇ ਪੱਤ ਝੜੇ ਬਣ ਕੰਬਿਆ ਜਾਂ ਪੱਤ ਝੜ ਹੋ ਗਈ ਨਾ ਬਹੁਤ ਠੰਡ ਹੋਈ ਰੁੱਤ ਫਿਰੀ ਆ ਰੁੱਤ ਫਿਰੀ ਬਣ ਕੰਬਿਆ ਰੁੱਤ ਫਿਰੀ ਪੱਤ ਝੜ ਗਏ ਰੁੱਤ ਫਿਰੀ ਪਾਲਾ ਠੰਡ ਆ ਗਈ ਪੱਤ ਝੜ ਜਦੇ ਹੁੰਦੀ ਹੈ ਪੱਤ ਝੜੇ ਚੜ ਪਾਏ ਜਾਂ ਰੁੱਤ ਫਿਰ ਗਈ ਬਣ ਕੱਬਿਆ ਠੰਡ ਦੇ ਵਿੱਚ ਦਰਖਤ ਵੀ ਕੰਬਾ ਛੱਡ ਜਾਂਦਾ ਸੁਕਣ ਕੰਬ ਰਿਹਾ ਬਣ ਕੱਬਿਆ ਪੱਤ ਝੜੇ ਝੜ ਪਾਹੇ ਪੱਤ ਝੜੇ ਝੜ ਪਾਹੇ ਪੱਤ ਝੜਨ ਲੱਗੇ ਪੱਤ ਝੜ ਆ ਗਈ ਰੁੱਤ ਕਵੇਂ ਫਿਰੀ ਰੁੱਤ ਫਿਰ ਗਈ ਪਣਤ ਨੇ ਬਾਟ ਬਾੜ ਲਈ ਬਣ ਕੰਬਿਆ ਦਾ ਭਲਾ ਪ੍ਰਚਾਰ ਹੋਇਆ ਦੀ ਪਣਤ ਨੇ ਬਾਟ ਪਾੜਤੀ ਬਨੂ ਨੇ ਬਾਟ ਪਾੜਤੀ ਰੁੱਤ ਫਿਰ ਗਈ ਪ੍ਰਚਾਰ ਇਹ ਹੋਰ ਹੋ ਗਿਆ ਲੋਕਾਂ ਨੂੰ ਭੈ ਵਿਆਪਤ ਹੋਣ ਲੱਗ ਗਿਆ ਭੈ ਭੀਤ ਹੋਣ ਲੱਗ ਗਏ ਜਿਹੜੇ ਹੁਕਮ ਦੇ ਵਿੱਚ ਚੱਲਦੇ ਸੀ ਉਹ ਭੈ ਦੇ ਵਾਤਾਵਰਣ 'ਚ ਰਹਿਣ ਲੱਗ ਗਏ ਭੈ ਭੀਤ ਕਰਤੇ ਭਰਮ ਨੇ ਭੈ ਪੈਦਾ ਕਰਤੀ ਭਰਮ ਗਿਆਨ ਦਾ ਪ੍ਰਚਾਰ ਕਰਤਾ ਭੈ ਪੈਦਾ ਕਰਤੀ ਲੋਕਾਂ ਦੇ ਅੰਦਰ ਬਣ ਕੰਬ ਗਿਆ ਕੰਬਾ ਛੇੜਤਾ ਹੀ ਰਤਨਾ ਦਾ ਪਰੇ ਤਾਂ ਨਹੀਂ ਕੀਤਾ ਆਦਮੀ ਦੇ ਉੱਤੇ ਕੀ ਅਸਰ ਪਿਆ ਸਾਰੇ ਕੱਬ ਗਏ ਪੈ ਪੀਤ ਹੋ ਗਏ ਪੱਤ ਝੜੇ ਚੜ ਪਾਹਾਂ ਉਹ ਜਿਹੜੇ ਲੱਗੇ ਹੋਏ ਤੇ ਨਾ ਸੰਗਤ ਨਾਲ ਜੁੜੇ ਤੇ ਪਤਰਾਲੀ ਛਾਂ ਸੀ ਉਹ ਝੜਨ ਲੱਗੇ ਟੁੱਟਣ ਲੱਗੇ ਸੱਚ ਨਾਲ ਟੁੱਟ ਕੇ ਕੰਬਣ ਥੱਲੇ ਡਿੱਪੇ ਅੰਤਰਾਤਮਾ ਦਾ ਸਾਥ ਛੱਡ ਕੇ ਸਾਰੇ ਜ਼ਮੀਨ ਤੇ ਡਿੱਗ ਪਏ ਸੁੱਕ ਗਏ ਗਏ ਜਾਂ ਫਸਿਆ ਝੜ ਜਾਣਗੇ ਗਏ ਆਈ ਹਵਾ ਉਡਾ ਕੇ ਪਰੇ ਲੈ ਗਈ ਹਵਾ ਆਈ ਮੂੜ ਤੋਂ ਪਰੇ ਲੈ ਗਈ ਕਸਮ ਪਾਸ ਇਹ ਉੱਥੇ ਹੀ ਪਏ ਨੇ ਜੰਗਲ ਦੇ ਪਏ ਨੇ ਪੱਤ ਫੇੜ ਗਿਆ ਪੇੜ ਪਾਤ ਆਪੜ ਦੇ ਜੜਾ ਫੇਰ ਆਪਨ ਤੇ ਡਰੇ ਫੇਰ ਨੂੰ ਖਤਰਾ ਹੋ ਗਿਆ ਵੀ ਜੇ ਪੱਤਿਆਂ ਨੂੰ ਅੱਗ ਪੈ ਗਈ ਮੈਨੂੰ ਹੋ ਜੇ ਜੰਗਲ ਨੂੰ ਅੱਗ ਲੱਗ ਜਾ ਪੱਤੇ ਹੀ ਪੇੜਾਂ ਨੂੰ ਜਲ ਦਿੰਦੇ ਨੇ ਪੱਤਿਆਂ ਨੂੰ ਅੱਗ ਪੈਂਦੀ ਹੈ ਪਹਿਲਾਂ ਇਹ ਦੁਨੀਆ ਦੇ ਜਿਹੜੇ ਲੋਕ ਨੇ ਪੱਤੇ ਨੇ ਇਹੀ ਖਿਲਾਫ ਹੋਏ ਹੋਏ ਨੇ ਸੱਚ ਤੇ ਸੱਚ ਦੇ ਇਹ ਸੱਚ ਦੇ ਪੇੜ ਨੂੰ ਸੇਕਦੇ ਰਹੇ ਨੇ ਇਹ ਬੜੇ ਬੜੇ ਹਵਨ ਕਰਕੇ ਜਾਲ ਰਹੇ ਨੇ ਬੜੇ ਬੜੇ ਹਵਨਾਂ 'ਚ ਕੀ ਆ ਇਹਨਾਂ ਚੰਦਨ ਫੂਕ ਦੋ ਇਹਨਾਂ ਕਿਉ ਫੂਕ ਦੋ ਕਿਉ ਲੋਕਾਂ ਨੂੰ ਖਿਲਾ ਦੋ ਗਰੀਬ ਨੂੰ ਖਿਲਾ ਦੋ ਉਹ ਡੰਗਰ ਨੂੰ ਘੋੜੇ ਨੂੰ ਵੀ ਖਿਲਾ ਦੋਗੇ ਵੀ ਕੰਮ ਦੇਊਗਾ ਬਹੁਤ ਨੂੰ ਖਿਲਾ ਦੋਗੇ ਉਹ ਵੀ ਕੰਮ ਦੇਊਗਾ ਆਪ ਖਾ ਲੋਗੇ ਫਿਰ ਤਾਂ ਗੱਲੇ ਹੀ ਕੀ ਹੈ ਗਰੀਬ ਨੂੰ ਖਿਲਾ ਦੋਗੇ ਫਿਰ ਤਾਂ ਗੱਲੇ ਹੀ ਕੀ ਹੈ ਇਹ ਜੀਆਂ ਚੀਜ਼ਾਂ ਨੂੰ ਤੁਸੀਂ ਅੱਗ 'ਚ ਫੂਕ ਰਹੇ ਹੋ ਬੁੱਧ ਪ੍ਰਸ਼ਟ ਹੋ ਗਈ ਸੀ ਦੂਜੇ ਨੂੰ ਡਰਾਉਣ ਵਾਸਤੇ ਬਣ ਕੱਬੇ ਰੁੱਤ ਫਿਰ ਗਈ ਬੜੇ ਬੜੇ ਜੱਗ ਕਰਨ ਲੱਗੇ ਦੂਜੇ ਨੂੰ ਭੈ ਭੀਤ ਕਰਨ ਸਰ ਰਾਜੇ ਬਣ ਗਏ ਡਰਾ ਕੇ ਉਹ ਘੋੜਾ ਛੱਡ ਕੇ ਡਰਾ ਕੇ ਰਾਜ ਕਰਨ ਕਰ ਸ੍ਰੀ ਕੇ ਖੁਦਾ ਬਣ ਗਏ ਆਪੇ ਖੁਦਾ ਭੁੱਲ ਗਿਆ ਜਦੋਂ ਵੀ ਕੋਈ ਧਰਮ ਪੈਦਾ ਹੁੰਦਾ ਹੈ ਲੋਕਾਂ ਨੂੰ ਭੈ ਭੀਤ ਕਰਕੇ ਆਪਣੇ ਜਿਵੇਂ ਇਸਲਾਮ ਪੈਦਾ ਹੋਇਆ ਲੋਕ ਭੈ ਭੀਤ ਕੀਤੇ ਆਪਣੇ ਅੰਦਰ ਕੀਤੇ ਇਹ ਵੀ ਰੁੱਤ ਫਰੀ ਬਣ ਕੰਬਿਆ ਸੀ ਹਿੰਦੁਸਤਾਨ ਡਰਾਇਆ ਡਰਾਇਆ ਡਰਾਇਆ ਬਣ ਕੰਬਿਆ ਖੁਰਾਸਾਨ ਖਸਮਾਨਾ ਗਿਆ ਹਿੰਦੁਸਤਾਨ ਖੁਰਾਸਾਨ ਖਸਮਾਨਾ ਗਿਆ ਹਿੰਦੁਸਤਾਨ ਡਰਾਇਆ ਡਰ ਗਿਆ ਹਿੰਦੁਸਤਾਨ ਸਾਰਾ ਬਣ ਕਬਿਆ ਸਾਡਾ ਜਿਹੜਾ ਧਰਮ ਹੈ ਉਹ ਤੇ ਖਤਰਾ ਆ ਗਿਆ ਇਹ ਇਹ ਜਿਹਾ ਕੁਝ ਹੁੰਦਾ ਇਹ ਜੀਆਂ ਗੱਲਾਂ ਨੂੰ ਕਹਿ ਲੈ ਕੇ ਇੱਥੇ ਕੋਟ ਜਾਂਦੇ ਨੇ ਇਹ ਗੱਲਾਂ ਧਰਮ ਦੀ ਹਿਸਟਰੀ ਕੋਰਟ ਹੈ ਉਹਨਾਂ ਦੇ ਵਿੱਚ ਰੁੱਤ ਫਿਰ ਗਈ ਰੁੱਤ ਫਿਰ ਗਈ ਇਸਲਾਮ ਦੀ ਇਸਲਾਮ ਆ ਗਿਆ ਉੱਤੇ ਰੁੱਤ ਫਿਰ ਗਈ ਹਿੰਦੂਸਤਾਨ ਡਰ ਗਿਆ ਬਣ ਕੰਬਿਆ ਪੱਤ ਝੜੇ ਚੜ ਪਾਹੇ ਤਾਂ ਲੱਖਾਂ ਹੀ ਬੰਦੇ ਇਸਲਾਮ ਧਾਰਨ ਕਰ ਗਏ ਚੜ ਗਏ ਗਏ ਲੱਖਾਂ ਹੀ ਬੰਦੇ ਇਸਲਾਮ ਧਾਰਨ ਕਰ ਗਏ ਚੜ ਗਏ ਇਥੋਂ ਚੜੇ ਚੜ ਪਾਹੇ ਰੋਜ਼ ਪੱਤ ਝੜ ਹੋਣ ਲੱਗੀ ਚਾਰੇ ਕੁੰਟਾਂ ਢੂੰਡੀਆਂ ਰਹਿਣ ਕਿਤਾ ਹੋਣਾ ਹੈ ਚਾਰੇ ਕੁੰਟਾਂ ਢੂੰਡ ਲਿਆ ਇਸਲਾਮ ਵਾਲੇ ਵੀ ਦੇਖ ਲੈ ਕਹਿੰਦਾ ਮੈਂ ਇਹ ਠੀਕ ਹੈ ਇਸਲਾਮ ਦਾ ਨਹੀਂ ਜੰਮਿਆ ਹੋਇਆ ਜੰਮਿਆ ਹੋਇਆ ਹਿੰਦੁਸਤਾਨ ਦਾ ਹੈ ਇਹਦੀ ਬੋਲੀ ਹਿੰਦੁਸਤਾਨ ਦੀ ਹੈ ਫਰੀਦ ਦੇ ਮਾਪੇ ਉਧਰੋਂ ਨਹੀਂ ਆਏ ਅਰਬ ਦੇਸ਼ ਦੇ ਨਹੀਂ ਹੈਗੇ ਇਧਰ ਹੀ ਹੈ ਇਹਦੀ ਬੋਲੀ ਸਾਡੀ ਹੈ ਜੇ ਲਾ ਹੁੰਦਾ ਹੋਰ ਭਾਸ਼ਾ 'ਚ ਲਿਖਦਾ ਹੈ ਇਹ ਭਾਸ਼ਾ 'ਚ ਨਹੀਂ ਲਿਖਦਾ ਹੈ ਚਾਰੇ ਕੁੰਟਾਂ ਢੂੰਡੀਆਂ ਰਹਿਣ ਕਿਥਾ ਹੋਣਾ ਹੈ ਚਾਰੇ ਕੁੰਟਾਂ ਢੂੰਡ ਲਿਆ ਇਸਲਾਮ ਵੀ ਦੇਖ ਲਿਆ ਆ ਜਿਹੜੇ ਦੋ ਤਿੰਨ ਧਰਮ ਹੋਰ ਨੇ ਬੋਧੀ ਸੀ ਪਹਿਲਾਂ ਬੋਧੀ ਵੀ ਸੀ ਨਾ ਚਾਈਨਾ ਵਗੈਰਾ ਚ ਨਾ ਇਧਰ ਅਫਗਾਨਿਸਤਾਨ ਚ ਬੋਧੀ ਧਰਮ ਵੀ ਸੀ ਉਹ ਵੀ ਦੇਖ ਲੈ ਬੁੱਧ ਮੂਰਤੀ ਨਿਕਲੀ ਉੱਥੇ ਬੋਧੀ ਵੀ ਬਹੁਤ ਧਰਮ ਵੀ ਦੇਖ ਲਿਆ ਮੈਂ ਫਿਰ ਕੇ ਜਿਹੜੇ ਸੀ ਉਹ ਵੀ ਉੱਥੋਂ ਹਿੰਦੁਸਤਾਨ ਦਾ ਵੀ ਦੇਖ ਲਿਆ ਮੂਰਤੀ ਪੂਜਾ ਵੀ ਦੇਖ ਲਈ ਇੱਥੇ ਇੱਥੇ ਵੀ ਦੋ ਨੇ ਧਾਰਮਿਕ ਵਿਸ਼ਨੂ ਦਾ ਇੱਕ ਸ਼ਿਵ ਦਾ ਚਾਰੇ ਕੁੰਡਾਂ 'ਚ ਮੁਕਤੀ ਕਿਤੇ ਬਦੀ ਰਹਿਣ ਕਿਥਾ ਹੋਣਾ ਹੈ ਬੜਾ ਹਰੇਕ ਜਗ੍ਹਾ ਹੀ ਮਨ ਤੋਂ ਕੋਈ ਨਹੀਂ ਬਚਾ ਸਕਦਾ ਮੁਕਤੀ ਕੋਈ ਨਹੀਂ ਦੇ ਸਕਦਾ ਰਹਿਣ ਕਿਥਾ ਹੋਣਾ ਕਿਸੇ ਪਾਸੇ ਵੀ ਧਰਮ ਐਸਾ ਨਹੀਂ ਕਿਸੇ ਪਾਸੇ ਵੀ ਐਸੀ ਕੋਈ ਵਿਚਾਰਧਾਰਾ ਨਹੀਂ ਜਿਹੜੀ ਆਦਮੀ ਨੂੰ ਬਚਾ ਸਕਦੀ ਹੈ ਜਿਹੜੀ ਇਹਨੂੰ ਮੁਕਤੀ ਦੇ ਸਕਦੀ ਹੈ ਉਹ ਇਹ ਗੱਲ ਕਹਿ ਰਿਹਾ ਇਹ ਤਾਂ ਜਾਏਗੋ ਕਬੜੇ ਮਾਰਗ ਲਾਏ ਉਹ ਗੱਲ ਅਲੱਗ ਹੈ ਉਹ ਕਹਿ ਰਿਹਾ ਅਸੀਂ ਮਨੇ ਬਚਾਉਣਾ ਸਰੀਰ ਅਸੀਂ ਨਹੀਂ ਬਚਾਉਣਾ ਆਤਮਾ ਬਚਾਉਣੀ ਉਹ ਇਹਦਾ ਜਵਾਬ ਹੈ ਉਹ ਇਹਦਾ ਜਵਾਬ ਹੈ ਕਿ ਰਹਿਣ ਆਤਮਾ ਕਰਕੇ ਇਹ ਰਹਿਣ ਆਤਮਾ ਕਰਕੇ ਰਹਿਣ ਕਿਥਾਂ ਹੋਣਾ ਕਿਥਾਂ ਹੋਣਾ ਕਿਤੇ ਬਚਾਓ ਹੈ ਨਹੀਂ ਕਿਤੇ ਵੀ ਸਰੀਰ ਨਹੀਂ ਰਹਿਣਾ ਉਹ ਤਾਂ ਕਹਿੰਦੇ ਆਤਮਾ ਵੀ ਨਹੀਂ ਰਹਿਣੀ ਆਤਮਾ ਨੂੰ ਟਿਕਾ ਨਹੀਂ ਹੈ ਰਹਿਣ ਦਾ ਟਿਕਾ ਨਹੀਂ ਹੈ ਆਤਮਾ ਹਾਂ ਰਹਿਣ ਕਿਥਾਂ ਹੋਣਾ ਹੈ ਹਾਂ ਕਿਤੇ ਵੀ ਆਤਮਾ ਨੂੰ ਜਗ੍ਹਾ ਨਹੀਂ ਰਹਿਣ ਵਾਸਤੇ ਸੰਸਾਰ ਚ ਆਤਮਾ ਵਾਸਤੇ ਕਿਤੇ ਵੀ ਐਸੀ ਜਗ੍ਹਾ ਨਹੀਂ ਹੈ ਜਿਵੇਂ ਕੋਈ ਕਹਿ ਦੇ ਬੱਕੇ ਚ ਖੁਦਾ ਹੈ ਬੱਕੇ ਚ ਆਤਮਾ ਨੂੰ ਟਿਕਣ ਨੂੰ ਥੋ ਨਹੀਂ ਹੈ ਕੋਈ ਕਹਿ ਦਵੇ ਫਰਾਨੇ ਬੁੱਧਰ ਚ ਹਰੀ ਹੈ ਦੱਖਣ ਦੇ ਸਰੀ ਦਾ ਉਹ ਤੇ ਹਰੀ ਦੇ ਚਰਣਾ 'ਚ ਉਥੇ ਟਿਕਣ ਨੂੰ ਕੋਈ ਜਗ੍ਹਾ ਨਹੀਂ ਕੋਈ ਕਹੇ ਅੰਮ੍ਰਿਤਸਰ ਸਰੋਵਰ ਹੈ ਇੱਥੇ ਅਮਰ ਹੋ ਜੂ ਉਹ ਤੇ ਬਿਲਕੁਲ ਝੂਠ ਹੈ ਉਹ ਕਹਿੰਦਾ ਸਭ ਝੂਠ ਹੈ ਜੋ ਬਾਹਰ ਦੱਸਿਆ ਸਭ ਝੂਠ ਹੈ ਕਿਤੇ ਖੁਦਾ ਦਾ ਘਰ ਨਹੀਂ ਬਾਹਰ ਕਿਤੇ ਇਹਨੂੰ ਠਿਕਾਣਾ ਨਹੀਂ ਰਹਿਣ ਨੂੰ ਕੋਈ ਜਗ੍ਹਾ ਨਹੀਂ ਐਸੀ ਹਾਂ